ਸ਼ਲੋਕ ਮਹੱਲਾ ਪੰਜਵਾਂ ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ ਧਰਤੀ ਭਾਰ ਨਾ ਵਿਆਪਈ ਉਨਕੋ ਲਾਹੂ ਲਾਹੇ ਬਾਰ ਪੰਜਵੇਂ ਮਹੱਲੇ ਦੀ ਜ਼ਰੂਰ ਹੈ ਸ਼ਲੋਕ ਨਹੀਂ ਹੈਗਾ ਹੈ ਅੱਛਾ ਜੀ ਵੀਰ ਦਾ ਸ਼ਲੋਕ ਤਾਂ ਹੈ ਜੀ ਜਦ ਆਪਾਂ ਨੂੰ ਪਤਾ ਹੀ ਹੈ ਕਿ ਨਾਨਕ ਪਤਾ ਹੋਣਾ ਚਾਹੀਦਾ ਫਿਰ ਜੇ ਪੰਜਵੇਂ ਪਾਸ਼ਾ ਦਾ ਹੁੰਦਾ ਸੂਏ ਤਾਂ ਸ਼ੁਰੂ ਹੋਇਆ ਹੋਇਆ ਸ਼ਲੋਕ ਇਹਦੇ ਨਾਲ ਨਾਲ ਚਲੋ ਬਹੁਤਾ ਫਰਕ ਨਹੀਂ ਪੈਂਦਾ ਇਹ 210ਵਾਂ ਸ਼ਲੋਕ ਵੀ ਹੈ ਕਬੀਰ ਜੀ ਦੇ ਚਲੋਕਾਂ 'ਚ ਚਾਹੇ ਉੱਪਰ ਉੱਥੇ ਵੀ ਮਹੱਲਾ ਪੰਜਵਾਂ ਲਿਖ ਦੋ ਗੱਲਾਂ ਹੋ ਸਕਦੀਆਂ ਨੇ ਅੱਛਾ ਜੀ ਇਹ ਤਾਂ ਥੋੜਾ ਬਹੁਤਾ ਸੰਸ਼ੋਧਨ ਕੀਤਾ ਹੋਇਆ ਬੇਚਕ ਦੇ ਵਿੱਚੋਂ ਪਤਾ ਲੱਗੂ ਨਾ ਵੀ ਉੱਥੇ ਕੀ ਹੈ ਚਲੋ ਕੁਝ ਵੀ ਹੈ ਆਪਾਂ ਇਸ ਬਾਰੇ ਕੀ ਫੈਸਲਾ ਲੈਣਾ ਠੀਕ ਹੈ ਵੀਰ ਧਰਤੀ ਕੀ ਜਿਹੜਾ ਹਿਰਦਾ ਨਾਲ ਧਰਤੀ ਹੈ ਹਾਂਜੀ ਉਹ ਸਾਧਦੀ ਹੈ ਸਾਰੀ ਹੋਈ ਇਹ ਮੰਨਤਾ ਕਰੇ ਹੈ ਕਿ ਜ਼ਬਰਦਸਤੀ ਕਬਜ਼ਾ ਹੈ ਬੰਦਾ ਹਿਰਦੇ 'ਚ ਜਿੰਨਾ ਵੀ ਹੈ ਇਹਦਾ ਉਹਦਾ ਨਹੀਂ ਹੈਗਾ ਤਸਕਰ ਵੈਸੇ ਗਾਣ ਜੇ ਕਿਤੇ ਸਾਧੂ ਦੀ ਧਰਤੀ ਤੇ ਤਸਕਰ ਆ ਕੇ ਬਹਿ ਜਵੇ ਕਬਜ਼ਾ ਕਰ ਲਵੇ ਤਾਂ ਧਰਤੀ ਜਿਹੜੀ ਹੈਗੀ ਹੈ ਧਰਤੀ ਪਵਿੱਤਰ ਨਹੀਂ ਹੋ ਜਾਂਦੀ ਸਾਡੀ ਧਰਤੀ ਤੇ ਜਿਹੜੀ ਮਨ ਜੇ ਤ੍ਰਿਕੁਟੀ ਛੱਡ ਕੇ ਹਿਰਦੇ ਚਲਾ ਜਾਵੇ ਰਹਿਣ ਲੱਗ ਜਵੇ ਜਾ ਕੇ ਤਾਂ ਉਹ ਅਪਵਿੱਤਰ ਨਹੀਂ ਹੁੰਦਾ ਹਿਰਦਾ ਸਗੋਂ ਤਸਕਰ ਜਿਹੜਾ ਬਾਣ ਉਹ ਪਵਿੱਤਰ ਹੋ ਜਾਂਦਾ ਉਹਨੂੰ ਲਾਹਵਣ ਇਹਨੂੰ ਤਾਂ ਲਾਹਾ ਮਿਲਦਾ ਉੱਥੇ ਇਹਨੂੰ ਤਾਂ ਫਾਇਦਾ ਹੋ ਜਾਂਦਾ ਇਹ ਤਾਂ ਇਹਦੇ ਉੱਪਰ ਤਾਂ ਛੁੱਟ ਜਾਂਦੇ ਨੇ ਪਰ ਉਹ ਧਰਤੀ ਅਪਵਿੱਤਰ ਨਹੀਂ ਹੋ ਸਕਦੀ ਉਹ ਬਿਮਲੇ ਰਹਦੀ ਹੈ ਬਿਮਲੇ ਬਦਲ ਬਣ ਉਹ ਬਿਮਲ ਰਹਦੀ ਹੈ ਬਸ ਹਾਂਜੀ ਕਹਿਣ ਦਾ ਭਾਵ ਹੈ ਵੀ ਧਰਤੀ ਚੇਤਨ ਹੈ ਇੱਥੇ ਇਹ ਤਾਂ ਪਵਿੱਤਰ ਹੋ ਹੀ ਨਹੀਂ ਸਕਦੀ ਅਪਵਿੱਤਰ ਹੀ ਰਹਿੰਦੀ ਹੈ ਜਦ ਸੁੱਚ ਜੂੜ ਦੀ ਗੱਲ ਕੀਤੀ ਹੈ ਉੱਥੇ ਵੀ ਕਲੀਅਰ ਕੀਤਾ ਕਿ ਭਾਵੇਂ ਮੈਨੂੰ ਬਾਹਰ ਦੇ ਵਿੱਚ ਹੋਇਆ ਗਿਆਨ ਆਖੀ ਵਿੱਚ ਗਿਆਨ ਨਹੀਂ ਹੋਇਆ ਹੋਇਆ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਮਗਰ ਮਗ ਹਰ ਸ਼ਹਿਰ ਪਵਿੱਤਰ ਹੈ ਔਰ ਕਾਸ਼ੀ ਅਪਵਿੱਤਰ ਹੈ ਇੱਥੇ ਤੱਕ ਧਰਤੀ ਦੀ ਗੱਲ ਰੱਖੋ ਜੀ ਹੋਈ ਹੈ ਜ਼ਮੀਨ ਹਾਲ ਸੰਸਾਰ ਦੀ ਇਹ ਤਾਂ ਮਾਇਆ ਹੈ ਮਾਇਆ ਦਾ ਇਹ ਦਿਖੇ ਰਹਿਣੀ ਹੈ ਚਾਹੇ ਉਹ ਕਾਸ਼ੀ ਦੀ ਮਾਇਆ ਚਾਹੇ ਉਹ ਮਗਰ ਦੀ ਮਾਇਆ ਹਾਂਜੀ ਮਹੱਲਾ ਪੰਜਵਾਂ ਕਬੀਰ ਚਾਵਲ ਕਾਰਣੇ तुह को मुहली लाए संग कुसंगी बैसते तब पूछे धर्म राय ਇਹ ਗੱਲ ਹੈ ਵੀ ਜੇ ਅਜਾ ਚਾਵਲ ਹੈ ਚਾਵਲ ਉਹਨਾਂ ਅੰਦਰ ਛਿਲਕਾ ਹੁੰਦਾ ਬਾਹਰ ਸੰਗਤ ਹੋ ਗਈ ਨਾ ਚਾਵਲ ਨੇ ਸੰਗਤ ਕਰ ਲਈ ਛਿਲਕੇ ਦੀ ਠੀਕ ਹੈ ਚਾਵਲ ਪ੍ਰਾਪਤ ਕਰਦੇ ਨੇ ਤਾਂ ਬੋਲੀ ਨਾਲ ਉਖੜੀ ਬੋਲੇ ਇਹਨਾਂ ਕੋਟਦੇ ਕੁੱਟਦੇ ਹੁੰਦੇ ਸੀ ਛਿਲਕੇ ਦੇ ਵਜਣ ਜਾ ਕੇ ਛਿਲਕਾ ਬਾਹਰ ਹੈ ਜਦ ਬੋਲੀ ਤੇ ਛਿਲਕੇ ਦੇ ਵਜਣੀ ਤੋਂ ਹੁੰਦਾ ਛਿਲਕਾ ਧਾਨ ਦੇ ਉੱਤੇ ਛਿਲਕਾ ਹੁੰਦਾ ਨਾ ਹਾਂਜੀ ਜਦ ਜਿਹਨੂੰ ਆਪਾਂ ਫੱਕ ਕਹਿੰਦੇ ਆ ਬਾਅਦ ਚ ਫੱਕ ਮਸ਼ੀਨ ਦੇ ਕੱਢ ਕੇ ਉਹਦੇ ਤੇ ਕਿਉਂ ਲੱਗਦੀ ਹੈ ਤੂੰ ਜਿਹਦੇ ਨਾਲ ਖੜਾ ਹੈ ਤੂੰ ਨੂੰ ਪੁੱਛੇ ਜਿਹਦੇ ਨਾਲ ਤੂੰ ਤੇਰੀ ਸੰਗ ਤੇਰੇ ਵਰਗਾ ਉਹਦਾ ਸੰਕਾਰ ਜਿਹੜਾ ਤੇਰੇ ਵਰਗਾ ਤੂੰ ਕਸੁੱਗੀ ਦੇ ਨਾਲ ਸੰਗ ਕੀਤਾ ਤੇਰੇ ਤੇ ਵਜਣੀ ਬੋਲੀ ਤੂੰ ਇਸ ਲਾਇਕ ਨਹੀਂ ਇਸ ਉੱਤੇ ਤੇ ਤੂੰ ਨੂੰ ਅਡ ਕਰਤਾ ਪਰੇ ਕਰਤਾ ਚਾਵਲ ਬਾਹਰ ਕੱਢ ਲੈ ਭਰਮ ਦੇ ਵਿੱਚ ਘੇਰੀ ਹੋਈ ਜਿਹੜੀ ਜੋਤ ਹੈ ਜੋਤ ਬਾਹਰ ਭਰਮ ਅੰਦਰ ਜੋਤ ਹੈ ਭਰਮ ਤੇ ਚੋਟ ਹੈ ਗਿਆਨ ਦੇ ਪਰਮਦੇਵ ਦੇ ਪਰਦੇ ਸਤਗੁਰ ਖੋਲੇ ਸੱਚ ਦੇ ਗਿਆਨ ਦੇ ਪਰਮ ਦੇ ਪਰਦੇ ਜਿਹੜੇ ਨੇ ਉਹ ਸਾਰੇ ਸੱਤਾ ਮਾਰ ਮਾਰ ਕੇ ਕੁੱਟ-ਕੁੱਟ ਕੇ ਦੇ ਨੇ ਦੂਰ ਕਰ ਦੇ ਜਿਵੇਂ ਚਾਵਲ ਤੋਂ ਤਾਂ ਛਿਲਕਾ ਲਾ ਕੇ ਚਾਵਲ ਪ੍ਰਾਪਤ ਕਰ ਲਈਦਾ ਕਿਵੇਂ ਅੰਦਰੋਂ ਝੂਠ ਨੂੰ ਕੁੱਟ-ਕੁੱਟ ਕੇ ਲਾ ਕੇ ਤੇ ਸੱਚ ਪ੍ਰਾਪਤ ਹੋ ਜੀ ਝੂਠ ਦਾ ਪਰਦਾ ਜਿਹੜਾ ਹੈਗਾ ਇਹ ਛੱਡਣਾ ਪੈਣਾ ਜਿਵੇਂ ਲਾ ਲਓ ਜਿਵੇਂ ਧਾਨ ਦਾ ਛਿਲਕਾ ਲੈਂਦਾ ਉਹ ਤਾਂ ਹੀ ਕਿਹਾ ਨਾ ਕੁੱਟਣਾ ਹੈ ਤਾਂ ਮਨ ਕੋ ਕੁੱਟਾ ਜਿਵੇਂ ਆਪਾਂ ਚਾਵਲ ਕੁੱਟਦੇ ਹਾਂ ਕਹਿੰਦੇ ਮਨ ਕੁੱਟੀ ਦੇ ਕੁੱਟਣਾ ਤਾਂ ਮਨ ਕੋ ਕੁੱਟਾ ਮਨ ਕੋ ਕੁੱਟਾ ਚਮਤੇ ਝੂਠਾ ਜਾਂ ਗਿਆ ਜਾਂ ਭਰਮ ਕੁੱਟ-ਕੁੱਟ ਬੰਦ ਕੇ ਸਵੱਟੀ ਲਾਏ ਕੁੱਟ-ਕੁੱਟ ਕੇ ਮਨ ਨੂੰ ਦੇਖੋ ਵੀ ਸਾਰਾ ਛਿਲਕਾ ਲੈ ਗਿਆ ਸਾਰਾ ਭਰਮ ਦੂਰ ਹੋ ਗਿਆ ਉਹ ਤਾਂ ਕਿਤੇ ਹੋਰ ਇਹ ਗੱਲ ਸਮਝਾਈ ਹੋਈ ਹੁੰਦੀ ਹੈ ਕਬੀਰ ਦੀ ਬਾਣੀ ਦੇ ਵਿੱਚ ਐਸਾ ਕੂਟਨ ਮੁਕਤ ਬਹੁ ਪਾਵਾ ਵੀ ਹੈ ਇੱਕ ਉਹਦੇ ਵਿੱਚ ਥੋ ਪਾਵਾ ਵੀ ਹੈ ਇਹ ਵੀ ਗੱਲ ਹੁਣ ਦੱਸਦੀ ਹੈ ਕੁਲਤੀ ਚਲੋ ਆ ਗਈ ਦੋ ਤਰ੍ਹਾਂ ਦੇ ਪਾਠ ਨੇ ਸਾਡੇ ਕੋਲ ਇੱਕ ਬੀੜ 'ਚ ਬਹੁ ਪਾਵਾ ਹੈ ਇੱਕ ਬੀੜ ਥੋ ਪਾਵਾ ਹੈ ਥੋ ਵਾਲੀ ਗੱਲ ਠੀਕ ਹੈ ਬਹੁ ਵਾਲੀ ਗੱਲ ਗਲਤ ਹੈ ਕਿਉਂਕਿ ਮੂਰਤੀ ਥੋੜੀ ਬਹੁਤੀ ਨਹੀਂ ਹੁੰਦੀ ਕੁਆਂਟੀਟੀ ਜਿਹਦੀ ਮੁਕਤੀ ਹੁੰਦੀ ਮੁਕਤੀ ਤਾਂ ਮੁਕਤੀ ਹੈ ਬਸ ਬਾਹਲੀ ਗੱਲ ਗਲਤ ਹੈ ਮੁਕਤੀ ਦਾ ਥੋ ਹੈ ਥੋ ਦਾ ਮਤਲਬ ਮੁਕਤੀ ਦਾ ਗਿਆਨ ਮੁਕਤੀ ਦਾ ਗਿਆਨ ਦੀ ਹੈ ਮੁਕਤੀ ਦਾ ਗਿਆਨ ਨਾਲ ਸੰਬੰਧ ਹੈ ਮੁਕਤੀ ਹਾਂਜੀ ਠੀਕ ਹੈ ਜੀ ਇਹ ਭਗਤ ਕਬੀਰ ਜੀ ਦਾ ਗੋਂਡ ਰਾਗ ਦਾ ਸ਼ਬਦ ਹੈ ਨਾ ਜੀ ਕੂਟਨ ਸੋਏ ਜੋ ਮਨ ਕੋ ਕੂਟੈ ਮਨ ਕੂਟੈ ਤੋ ਜਮਤੇ ਛੂਟੈ ਕੁੱਟ ਕੁੱਟ ਮਨ ਕਸਵੱਟੀ ਲਾਵੇ ਸੋ ਕੂਟਨ ਮੁਕਤ ਬਹੁ ਪਾਵੇ ਬਹੁਤ ਗਲਤ ਹੈ ਥੋ ਹੈ ਠੀਕ ਹੈ ਜੀ ਆਇਆ ਇਹ ਦੋਏ ਆਏ ਸੀ ਸਾਡੇ ਕੋਲ ਪਹਿਲਾਂ ਪਾਠ ਅੰਤਰ ਹੈ ਇਹਨੂੰ ਠੀਕ ਕਰੀਏ ਕਿ ਇਥੋਂ ਸਟਾਰਟ ਕੀਤਾ ਸੀ ਮੈਂ ਕੋਈ ਵੀ ਕੱਚੀ ਵਾਲੀ ਇੱਕ ਕੱਚੀ ਹੈ ਬਹੁ ਵਾਲੀ ਕੱਚੀ ਹੈ ਸੌ ਵਾਲੀ ਕੱਚੀ ਹੈ ਫਿਰ ਪਤਾ ਲੱਗਿਆ ਵੀ ਬਹੁ ਵਾਲੀ ਕੱਚੀ ਹੈ ਕੱਲ ਸੌ ਵਾਲੀ ਠੀਕ ਛੱਤੇ ਦਾ ਬੱਪਾ ਬਣਿਆ ਹੋਇਆ ਇਹ ਜਿਹੜਾ ਸ਼ਲੋਕ ਹੈ ਜੀ ਇਹ 211ਵਾਂ ਸ਼ਲੋਕ ਹੈਗਾ ਭਗਤ ਕਬੀਰ ਜੀ ਦਾ 1375 ਪੰਨੇ ਤੇ ਤੇ ਇਸ ਤੋਂ ਪਹਿਲਾਂ ਜੋ ਸ਼ਲੋਕ ਸੀ ਕਬੀਰ ਧਰਤੀ ਸਾਧ ਕੀ ਉਹ 210ਵਾਂ ਹੈ ਕਿਉਂਕਿ ਇੱਥੇ ਮਹੱਲਾ ਪੰਜਵਾਂ ਲਿਖਿਆ ਹੈ ਅੱਗੇ ਸ਼ਲੋਕਾਂ 'ਚ ਵੀ ਇਹਨਾਂ ਤੇ ਫਿਰ ਮਹੱਲਾ ਪੰਜਵਾਂ ਹੀ ਲਿਖਿਆ ਆ ਰਿਹਾ ਉਹ ਆਇਆ ਨਾ ਇੱਥੇ ਜੇ ਪੰਜਵਾਂ ਲਿਖਤਾ ਉੱਥੇ ਵੀ ਲਿਖਤਾ ਉਹਨਾਂ ਨਕਲ ਕਰਤੀ ਕਿਵੇਂ ਕੀਤੀ ਹੈ ਪਿੱਛੇ ਕਿਵੇਂ ਨਹੀਂ ਕੀਤੀ ਹੈ ਤਾਂ ਗੁਰਬਾਣੀਆਂ ਸਾਰੀ ਕੋਈ ਇਹ ਬਾਣੀ ਸਾਰੀ ਮਹਾਂਪੁਰਖ ਦੀ ਬੰਦ ਕੇ ਚੱਲੋ ਠੀਕ ਹੈ ਜੀ ਤੇ ਬੋਲੀਆ ਜਾਂ ਕਿਸੇ ਨੇ ਬੋਲੀਏ ਬੁਲਾਇਆ ਬੋਲਿਆ ਕਬੀਰ ਵੀ ਪੰਜਵੇਂ ਪਾਸ਼ਾ ਵੀ ਇਹ ਬਹੁਤ ਬਹਿਮ ਵਾਲੀ ਗੱਲ ਨਹੀਂ ਹੈ ਆਪਾਂ ਦੇਖਣਾ ਗੱਲ ਕਹੀ ਕੀ ਹੈ ਸਮਝਾਈ ਕੀ ਹੈ ਐਸੀ ਭੀੜ ਸਾਡੇ ਕੋਲ ਨਾ ਹੋਣ ਕਰਕੇ ਜਿਹਦੇ ਤੇ ਸਾਈਨ ਹੋਣ ਜਿਹੜੀ ਮਤਲਬ ਦਾ ਪ੍ਰਮਾਣਿਤ ਭੀੜ ਹੋਵੇ ਗੁਰੂ ਘਰ ਦੇ ਉਹ ਹੈ ਨਹੀਂ ਸਾਡੇ ਕੋਲ ਇਸ ਵੇਲੇ ਕੋਈ ਬਿਆਨ ਦੇ ਦਈਏ ਐਵੇਂ ਬਹਿਸ ਦਾ ਵਿਸ਼ਾ ਬਣ ਜਾਂਦਾ ਚਲੋ ਆਪਾਂ ਨੇ ਤੇ ਕੀ ਲੈਣਾ ਬਾਣੀ ਦੇ ਬਾਰੇ ਵਿਚਾਰ ਚਾਹੀਦੀ ਹੈ ਕਿ ਇਹ ਕਿ ਵਿੱਚ ਤੋਂ ਦੇਖੀਏ ਲੋਕਾਂ ਨੂੰ ਜੇ ਤਾਂ ਹੂ ਹੂ ਵਿੱਚ ਦੇ ਵਿੱਚ ਹੈਗੇ ਨੇ ਇਸ ਤਰੀਕੇ ਨਾਲ ਦੇਖੋ ਇਹਦਾ ਫੈਸਲਾ ਹੋ ਸਕਦਾ ਫਿਰ ਤਾਂ ਇਹ ਸ਼ਲੋਕ ਕਬੀਰ ਦੇ ਹੀ ਨੇ ਜੇ ਬੀਜਕ ਦੇ ਵਿੱਚ ਕੁਝ ਫਰਕ ਹੈ ਇੱਥੇ ਲੋ ਫਿਰ ਪੰਜਵੇਂ ਪਾਤਸ਼ਾਹ ਦਾ ਨਾਮ ਤਾਂ ਆਇਆ ਮਤਲਬ ਪੰਜਵਾਂ ਉਹਨਾਂ ਨੇ ਸੰਸ਼ੋਧਨ ਕੀਤਾ ਕਬੀਰ ਦਾ ਸ਼ਲੋਕ ਦਾ ਠੀਕ ਹੈ ਜੀ ਲੋਕ ਕਬੀਰ ਦਾ ਜੇ ਬੀਜਕ ਹੋਇਆ ਪਰ ਇਹ ਕੱਚਾ ਸੀ ਕੋਈ ਸੰਸ਼ੋਧਨ ਥੋੜਾ ਬਹੁਤ ਹੋ ਕੇ ਫਿਰ ਉਹ ਖਾਤੇ ਕਬੀਰ ਦੇ ਪੱਕੀ ਬਾਣੀ ਬਣਾ ਕੇ ਚੜਤਾ ਫਿਰ ਐ ਹੋ ਸਕਦਾ ਠੀਕ ਹੈ ਜੀ ਬੀਜਕ ਪੂਰਾ ਗ੍ਰੰਥ ਕਬੀਰ ਦਾ ਨਾ ਅੱਛਾ ਇਹ ਸਾਰੀ ਬਾਣੀ ਬੀਜਕ ਚ ਦਰਜ ਹੈਗੀ ਹੈ ਜੀ ਜਿੰਨੀ ਆਪਣੇ ਕੋਲ ਹੈਗੀ ਹਾਂਜੀ ਹਾਂਜੀ ਸਾਰੀ ਹੋਣੀ ਚਾਹੀਦੀ ਹੈਗੀ ਹੈ ਉੱਥੇ ਅੱਛਾ ਜੀ ਉਹਨਾਂ ਨੇ ਮਿਕਸ ਕੀਤੀ ਹੋਈ ਹੈ ਨਾ ਖੱਤੀ ਪੱਤੀ ਠੀਕ ਹੈ ਜੀ ਪੌੜੀ ਆਪੇ ਹੀ ਵੱਡ ਪਰਿਵਾਰ ਆਪ ਇਕਾਤੀਆਂ ਆਪਣੀ ਕੀਮਤ ਆਪ ਆਪੇ ਹੀ ਜਾਤੀਆਂ ਇਹ ਆਪੇ ਜਿਹੜਾ ਇੱਕ ਹੈ ਨਾ ਜੀਓ ਇਹੀ ਵੱਡੇ ਪਰਿਵਾਰ ਵਾਲਾ ਆਪ ਵੱਡੇ ਪਰਿਵਾਰ ਵਾਲਾ ਕਹਿੰਦਾ ਜਾਤਾ ਚੱਲਦਾ ਪਾਣੀ 'ਚ ਫਿਰ ਤਾਂ ਸੱਚ ਖਾਣਾ ਮਿਲ ਕੇ ਚੱਲਦਾ ਫਿਰ ਤਾਂ ਵੱਡਾ ਪਰਿਵਾਰ ਹੈ ਇਹਦਾ ਜਦ ਆਪਣੇ ਭਾਣੇ ਚੱਲਦਾ ਫਿਰ ਕੱਲਾ ਦਾ ਇਕੱਤਿਆਂ ਹੋ ਜਾਂਦਾ ਫਿਰ ਕੱਲਾ ਹੀ ਰਹਿ ਜਾਂਦਾ ਜੇ ਆਪਣੇ ਭਾਣੇ ਚੱਲਦਾ ਕੱਲਾ ਜਦ ਵਿੱਚ ਬੋਹਤ ਬੈਠਾ ਆਏ ਫਿਰ ਸਾਰਾ ਪਰਿਵਾਰ ਇਕੱਠਾ ਹੈ ਉੱਥੇ ਬੋਹਤ ਦੇ ਵਿੱਚ ਸਾਹਮਣਾ ਜੁੜਿਆ ਹੋਇਆ ਆਪਣੀ ਕੀਮਤ ਆਪ ਆਪੇ ਹੀ ਜਾਤੀ ਆਪਣੀ ਕੀਮਤ ਨੇ ਆਪ ਹੀ ਜਾਣੀ ਹੈ ਹੋਰ ਨਹੀਂ ਕੋਈ ਇਹ ਜਦ ਇੱਕ ਹੁੰਦਾ ਤਾਂ ਹੀ ਆਪਣੀ ਕੀਮਤ ਜਾਣਦਾ ਇੱਕ ਤੋਂ ਬਿਨਾਂ ਆਪਣੀ ਕੀਮਤ ਨਹੀਂ ਜਾਣੀ ਜਾ ਸਕਦੀ ਅੱਧਾ ਜਿਹੜਾ ਹੈ ਉਹ ਆਪਣੀ ਕੀਮਤ ਨਹੀਂ ਜਾਣ ਸਕਦਾ ਗੁਰਬਾਣੀ ਜਿਹਨਾਂ ਨੇ ਲਿਖੀ ਹੈ ਰਚੀ ਹੈ ਉਹ ਸਾਬਤ ਸੂਰਤ ਹੋਏ ਦਸਤਾਰ ਸਰੇ ਹੋਏ ਦਸਤਾਰ ਸਰੇ ਦਾ ਮਤਲਬ ਹੈ ਜਿਹਦੇ ਹੁਕਮ ਹੱਥ ਜਿਹਦੇ ਸਿਰ ਤੇ ਰੱਖਿਆ ਗਿਆ ਉਹ ਤੋਂ ਫਿਰ ਬਾਣੀ ਬੁਲਵਾਈ ਬੋਲੀ ਤਾਂ ਇੱਕ ਨੇ ਨਾ ਇੱਕ ਨੇ ਆਪਣੀ ਕੀਮਤ ਤੇ ਪਾਈ ਹੈ ਪਰਮੇਸ਼ਰ ਦੀ ਕੀਮਤ ਨਹੀਂ ਹੈ ਕੀਮਤ ਇੱਕ ਦੀ ਹੈ ਪੁਆਈ ਪਰਮੇਸ਼ਰ ਦੀ ਇਹ ਤੋਂ ਪਾਈ ਇਹਨੇ ਆ ਪੁਆਈ ਉਹਨੇ ਗੱਲ ਕਹਾਈ ਉਹਨੇ ਆ ਕਹੀ ਇਹਦੇ ਇੱਕ ਨੇ ਹਾਂਜੀ ਸਭ ਕੁਝ ਆਪੇ ਆਪ ਆਪ ਉਪੰਨਿਆ ਆਪਣਾ ਕੀਤਾ ਆਪ ਆਪ ਵਰਣਨਿਆ ਆ ਸਭ ਕੁਝ ਆਪੋ ਆਪ ਇਹ ਆਪੇ ਆਪ ਹੈ ਇੱਕ ਉਹ 84 ਲੱਖ ਜੁਨਾ ਚ ਆਪ ਇਹੀ ਬੁਝਾ ਕਹਿਣ ਦਾ ਮਤਲਬ ਇਹ ਹੈ ਜਿਹੜਾ ਇੱਥੇ ਜੋ ਕੁਝ ਜੀਵ ਹੈ ਆਪਾਂ ਨੂੰ ਪਸ਼ੂ ਪੰਛੀ ਬਿਰਖ ਦੇ ਵਿੱਚ ਇਹ ਇੱਕੋ ਹੀ ਹੈ ਜੋ ਸਾਰਿਆਂ ਦੇ ਕੋਈ ਆਪਣਾ ਆਪ ਪੈਦਾ ਕੀਤਾ ਹੈ ਨੇ ਆਪਣਾ ਆਪ ਆਪੇ ਪੈਦਾ ਕੀਤਾ ਆਪਣਾ ਆਪ ਆਪੇ ਕੀ ਪੈਦਾ ਕੀਤਾ ਮਾਨੇ ਨੇ ਆਪਣਾ ਆਪ ਪੈਦਾ ਕੀਤਾ ਹੋ ਜੀ ਆਪਣੇ ਅੰਦਰ ਇੱਛਾ ਪੈਦਾ ਕੀਤੀ ਹੈ ਜਿਹੜੀ ਇਹ ਆਪੇ ਪੈਦਾ ਕੀਤੀ ਆਪਣਾ ਕੀਤਾ ਆਪ ਆਪ ਵਰਤ ਜਿਹੜਾ ਆਪਣਾ ਗਲਤੀ ਕੀਤੀ ਸੀ ਉਹਦੇ ਚ ਸੁਧਾਰ ਕਰਕੇ ਜੋ ਪ੍ਰਾਪਤੀ ਹੋਈ ਹੈ ਉਹ ਜੋ ਸੁਖ ਮਿਲਦੇ ਨੇ ਜਦੋਂ ਇਹਨੇ ਪੈਰ ਕੋਹੜਾ ਮਾਰਿਆ ਸੀ ਉਹ ਜੋ ਦੁੱਖ ਨਿਕਲਿਆ ਸੀ ਜੇ ਤਾਂ ਪੈਰ ਕੋਹੜਾ ਮਾਰੂਗਾ ਉਹ ਜੋ ਦੁੱਖ ਮਿਲਣਾ ਉਹ ਆਪਣਾ ਕੀਤਾ ਆਪੇ ਹੀ ਪਾਉਣਾ ਹਾਂਜੀ ਜਵਰਨਿਆ ਤੋਂ ਭਾਵ ਰਾਜਾ ਰਾਮ ਦੀ ਕਹਾਣੀ ਹੈ ਇਹ ਵਰਣਨ ਹੈ ਸਾਰਾ ਗੁਰਬਾਣੀ ਠੀਕ ਹੈ ਜੀ ਉਹਦੇ ਵਿੱਚ ਗੁਰਬਾਣੀ ਦੇ ਵਿੱਚ ਇਹੀ ਦੱਸਿਆ ਵੀ ਜੇ ਤੂੰ ਐਂ ਕਰੇਗਾ ਤਾਂ ਇਹਦਾ ਰਿਜ਼ਲਟ ਆ ਹੋਊਗਾ ਐਂ ਕਰੇਗਾ ਤਾਂ ਇਹਦਾ ਰਿਜ਼ਲਟ ਆ ਹੋਊਗਾ ਇਹਦੀ ਆਪਣੀ ਕਹਾਣੀ ਦਾ ਵਰਣਨ ਹੈ ਗੁਰਬਾਣੀ ਸਾਰੀ ਹਾਂਜੀ ਧੰਨ ਸੋ ਤੇਰਾ ਥਾਨ ਜਿੱਥੇ ਤੂੰ ਉੱਠਾ ਧੰਨ ਸੋ ਤੇਰੇ ਭਗਤ ਜਿਨੀ ਸੱਚ ਤੂੰ ਡਿੱਠਾ ਉਹ ਹਿਰਦਾ ਧੰਨ ਹੈ ਉਹ ਜਗ੍ਹਾ ਧੰਨ ਹੈ ਜਿੱਥੇ ਤੂੰ ਉੱਠਾ ਜਿੱਥੋਂ ਤੂੰ ਬੋਲਿਆ ਗੁਰਬਾਣੀ ਬੋਲਿਆ ਬੈਠੇ ਜਿੱਤੇ ਤੈਨੂੰ ਨਾਮ ਮਿਲਿਆ ਸਨਸ ਤੇਰੇ ਭਗਤ ਜਿੱਤੀ ਸੱਚ ਤੂੰ ਡਠਾ ਹੈ ਸੱਚ ਜਿਨ੍ਹਾਂ ਨੇ ਤੇਰਾ ਤੇਰਾ ਦਰਸ਼ਨ ਕਰ ਲਿਆ ਉਹ ਤੇਰੇ ਭਗਤ ਵੀ ਤਨ ਨੇ ਹੁਣ ਭਗਤਾਂ ਨੂੰ ਤਾਂ ਤਨ ਕਹੇ ਤਾਂ ਗੁਰਬਾਣੀ ਨੇ ਮੰਨ ਲਿਆ ਭਗਤਾਂ ਨੇ ਜਨਮ ਵੀ ਲਿਆ ਪਰ ਜਿਹਨੇ ਬੜਨਾ ਭਗਤ ਦੀ ਡਿਗਰੀ ਤੱਕ ਨਹੀਂ ਪਹੁੰਚਿਆ ਉਹਨੂੰ ਤਨ ਕਹਿਣਾ ਜ਼ਰੂਰੀ ਇੰਨੀ ਤਾਂ ਤੇ ਇੱਕ ਗੁਰਬਾਣੀ ਦੇ ਕਹਿ ਦਿੱਤਾ ਉੱਥੇ ਤੱਕ ਨਹੀਂ ਪਹੁੰਚਿਆ ਫੇਰ ਤਨ ਦੀ ਧਨ ਭਾਗ ਉਹਦੇ ਹੀ ਨਾਪ ਤੱਕ ਪਹੁੰਚ ਗਿਆ ਹਾਂਜੀ ਅੱਛਾ ਜੀ ਧੰਨ ਸੋ ਤੇਰੇ ਭਗਤ ਜਿੰਨੀ ਸੱਚ ਤੂੰ ਡਿੱਠਾ ਇਹ ਸੱਚ ਕੌਣ ਹੈ ਜੀ ਮਾਇਆ ਤਾਂ ਗਾਹਾਂ ਸੱਚ ਹੀ ਹੈ ਸੱਚ ਹਮੇਸ਼ਾ ਰਹਿਣ ਵਾਲੇ ਨੂੰ ਕਹਿੰਦੇ ਨੇ ਜੋ ਹਮੇਸ਼ਾ ਰਹੇ ਉਹ ਸੱਚ ਹੈ ਪੂਰਨ ਜੋਤ ਹੈ ਪੂਰਨ ਜੋਤ ਜਗਾ ਘਟ ਬਲੇ ਪੂਰਨ ਜੋਤ ਹੈ ਜਿਹੜੀ ਉਹ ਸੱਚ ਹੈ ਉਹ ਸੱਚ ਹੈ ਕੋ ਸੱਤ ਹੈ ਫਿਰ ਕਿਉਂਕਿ ਜੋਤ ਨਾਲ ਤਾਂ ਫਿਰ ਸਿਆਰੀ ਨਾਲ ਆਏਗਾ ਇਹ ਸੱਚ ਔਂਕੜ ਨਾਲ ਆਉਂਦਾ ਨਹੀਂ ਨਹੀਂ ਉਹ ਸੱਚ ਜਿਹੜਾ ਹੈ ਨਾ ਸੱਤੇ ਨਾਲ ਆਉਂਦਾ ਇਸਤਰੀ ਲਿੰਗ ਦੇ ਵਿੱਚ ਆਉਂਦਾ ਇਹ ਪੁਲਿੰਗ ਚ ਆਉਂਦਾ ਦੋਏ ਰੂਪ ਨੇ ਉਹਦੇ ਉਹ ਇਸਤਰੀ ਲਿੰਗ ਬਣ ਗਿਆ ਲਫ਼ਜ਼ ਮੈਂ ਤੂੰ ਮੇਰਾ ਪਤਾ ਤੂੰ ਹੈ ਮੇਰਾ ਮਾਤਾ ਸੱਚੀ ਵੀ ਲਫ਼ਜ਼ ਆਉਂਦਾ ਹੈ ਤੇ ਸਿਆਰੀ ਨਾਲ ਵੀ ਆਉਂਦਾ ਸੱਚੀ ਤੇ ਇਹ ਫਿਰ ਮੂਲ ਦੀ ਗੱਲ ਹੈ ਕਿ ਸ਼ਬਦ ਗੁਰੂ ਦੀ ਗੱਲ ਹੈ ਜੀ ਪੂਰਨ ਜੋਤ ਦੀ ਗੱਲ ਹੈ ਠੀਕ ਹੈ ਇਹ ਆਰ ਸੱਚ ਹੀ ਹੈ ਫਿਰ ਜੀ ਹਾਂ ਹਾਂ ਸੱਚ ਹੀ ਹੈ ਆ ਸੱਚੇ ਸੱਚੋ ਜੋ ਕੋ ਪੈਦਾ ਹੋਇਆ ਦੇਖੋ ਉਹ ਬਾਅਦ ਪੈਦਾ ਹੋਇਆ ਮੂਲ ਸੱਚ ਹੈ ਤੇ ਜਦੋਂ ਹੁਕਮ ਪੈਦਾ ਹੋਇਆ ਫਿਰ ਉਹ ਜੁਗਾਦ ਹੋ ਗਿਆ ਜੀ ਹਾਂ ਫਿਰ ਇੱਛਾ ਪੈਦਾ ਹੋ ਗਈ ਉਹ ਕਿ ਇੱਛਾ ਉਹਦੇ ਵਿੱਚ ਇੱਛਾ ਪੈਦਾ ਹੋਈ ਇੱਛਾ ਪੈਦਾ ਹੋਈ ਜਿੱਤਾ ਵੀ ਹੈ ਅਨਾਦ ਕਿਹੜਾ ਸਮਾਂ ਹੁੰਦਾ ਫਿਰ ਜਿਹੜਾ ਆਦ ਨਹੀਂ ਸਮਝਦੀ ਦੀ ਜੋਤ ਅਨਾਦੀ ਹੈ ਸ਼ਬਦ ਆਦ ਹੈ ਤੇ ਸ੍ਰਿਸ਼ਟੀ ਪੈਦਾ ਹੋਈ ਹੈ ਪਹਿਲਾਂ ਹੁਕਮ ਪੈਦਾ ਕਰਨਾ ਪਿਆ ਜੋਤ ਪਹਿਲਾਂ ਸੀ ਉਹਦਾ ਆਦ ਨਹੀਂ ਜੋਤ ਦਾ ਸ਼ਬਦ ਦਾ ਆਦ ਹੈ ਨਹੀਂ ਪਰ ਜਦੋਂ ਆਦ ਸੱਚ ਕਹਿੰਦੇ ਆ ਤਾਂ ਇਹ ਫਿਰ ਜੋਤ ਦੀ ਗੱਲ ਹੋ ਰਹੀ ਹੈ ਕਿ ਸ਼ਬਦ ਦੀ ਹੋ ਰਹੀ ਹੈ ਜੋਤ ਦੀ ਗੱਲ ਆਪਾਂ ਕਹਿੰਦੇ ਜੋਤ ਅਨਾਦੀ ਹੈ ਅਨਾਦੀ ਉਹਨੂੰ ਕਹਿੰਦੇ ਜਿਹਦਾ ਆਪਣਾ ਆਦ ਨਾ ਹੋਵੇ ਅਨਾਦ ਸੱਚ ਨਹੀਂ ਲਿਖਿਆ ਆਦ ਸੱਚ ਕਿਉਂ ਲਿਖਿਆ ਨਾਥ ਨੂੰ ਹੀ ਅਨਾਦ ਬੁੱਧੀ ਆਦ ਖੁਦ ਅਨਾਦੀ ਹੈ ਜਿਹੜੀ ਚੀਜ਼ ਦਾ ਆਦ ਨਾ ਹੋਵੇ ਉਹ ਅਨਾਦੀ ਹੁੰਦੀ ਹੈ ਆਦ ਨੂੰ ਤਾਂ ਕਹੇ ਸਭ ਦਾ ਤੂੰ ਬੁੱਢਾ ਅਨਾਦੀ ਤਾਂ ਤੇਰਾ ਮੁੱਢ ਕੋਈ ਹੈ ਨਹੀਂ ਨਾਥ ਤਾਂ ਹੈ ਤੇ ਤੂੰ ਸਭ ਨੂੰ ਰੱਖਿਆ ਹੋਇਆ ਤੇਰੇ ਨਾਲ ਨਹੀਂ ਹੈ ਤੂੰ ਅਨਾਥ ਅਸੀਂ ਨਾਥ ਕਹਿੰਦੇ ਜਿਹੜਾ ਬੇਸਹਾਰਾ ਹੋਵੇ ਉਹ ਆਪਣੀ ਭਾਸ਼ਾ 'ਚ ਇਦਾਂ ਨਹੀਂ ਹੈਗਾ ਸਾਡੀ ਭਾਸ਼ਾ ਦੇ ਵਿੱਚ ਅਨਾਦ ਦਾ ਲਫ਼ਜ਼ ਹੋਰ ਹੈ ਇੱਥੇ ਹੋਰ ਹੈ ਨੱਥ ਰਹਿਤ ਠੀਕ ਹੈ ਜੀ ਜਿਸ ਨੂੰ ਤੇਰੀ ਦਇਆ ਸਲਾਹੇ ਸੋਏ ਤੁਧ ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸ਼ੁੱਧ ਨੂੰ ਤੇਰੀ ਦਇਆ ਜਿਹਦੇ ਉੱਤੇ ਤੇਰੀ ਦਇਆ ਹੈ ਮਿਹਰ ਹੈ ਸਲਾਹੇ ਸੋਈ ਤੁਧ ਤੈਨੂੰ ਤੇਰੀ ਸਿਫਤ ਸਲਾਹ ਉਹੀ ਕਰਦਾ ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧ ਨਾਨਕ ਦਾ ਜਿਹਨੂੰ ਗਿਆਨ ਮਿਲ ਜਵੇ ਪਰ ਉਹੀ ਨਿਰਮਲ ਹੋਈ ਸੁਧ ਆਤਮ ਗਿਆਨ ਜਿਹਨੂੰ ਮਿਲ ਜਵੇ ਆਪਣੇ ਆਪ ਨੂੰ ਜਿਹੜਾ ਜਾਣ ਲਵੇ ਪਛਾਣ ਲਵੇ ਉਹ ਨਿਰਮਲ ਵੀ ਹੋਈ ਹੈ ਸੁਧ ਵੀ ਹੋਈ ਠੀਕ ਹੈ ਜੀ ਇਹ ਹੁਣ ਆਪਾਂ ਜਿਹੜਾ ਸੱਸੇ ਕਿਉਂਕਿ ਸੁੱਧ ਲਿਖਿਆ ਹੋਇਆ ਸੁੱਧ ਦਾ ਤਾਂ ਭਾਵ ਬਣਦਾ ਹੈ ਵੀ ਜਿਹਨੂੰ ਸੁੱਧ ਹੋਵੇ ਸੁੱਧ ਬੁੱਧ ਦੀ ਗੱਲ ਆਉਂਦੀ ਹੈ ਜੀ ਤੇ ਇਹਨੂੰ ਸ਼ੁੱਧੇ ਪੜਨਾ ਪੈਗਾ ਜੀ ਉਹ ਜੀ ਕੋਈ ਬਲਾਵਟ ਨਹੀਂ ਹੈ ਨਿਰਮਲ ਆ ਗਿਆ ਨਾ ਹੋਰੇ ਹਾਂ ਨਿਰਮਲ ਦੇ ਨਾਲ ਸ਼ੁੱਧ ਆਏਗਾ ਜੀ ਨਿਰਮਲ ਕਰਕੇ ਸ਼ੁੱਧ ਫਿਰ ਪੜਨਾ ਪਊਗਾ ਤੂੰ ਪਰ ਇਹ ਕਿਆ ਪ੍ਰਾਤਨ ਸਮਿਆਂ ਤੋਂ ਸੱਸੇ ਪਰ ਬਿੰਦੀ ਲਾ ਕੇ ਪੜਿਆ ਜਾਂਦਾ ਸੀ ਕਿ ਆਪਾਂ ਹੁਣ ਤੋਂ ਹੀ ਸ਼ੁਰੂ ਕਿਉਂਕਿ ਉਚਾਰਨ ਜਿਹੜਾ ਹੈ ਉਹ ਜਲਵਾਯੂ ਦੇ ਉੱਤੇ ਖੜਾ ਹੈ ਉਚਾਰਨ ਬਦਲ ਸਕਦਾ ਅਰਥ ਨਹੀਂ ਬਦਲ ਸਕਦਾ ਅਰਥ ਹੋ ਹੀ ਰਹਿਣਗੇ ਕਿਆ ਪਰ ਸਾਡੀ ਭਾਸ਼ਾ ਦਾ ਲਫ਼ਜ਼ ਅਲੱਗ ਹੋ ਗਏ ਨਿਰਵਣ ਹੋਈ ਸ਼ੁੱਧ ਹੈ ਜੇ ਮੈਂ ਸ਼ੁੱਧ ਦੇਸੀ ਕੀ ਆਪਾਂ ਕਹਿੰਦੇ ਠੀਕ ਹੈ ਜੀ